ਕੁਫਰਗੜ ਦਾ ਕੂੜ ਪ੍ਰਚਾਰ ਆਮ ਲੋਕਾਂ ਨੂੰ ਪਰਮਾਉਣ ਲਈ ਇਹ ਆਪਣੀਆਂ ਲਿਖਤਾਂ ਵਿੱਚ 18ਵੀਂ ਸਦੀ ਦੇ ਖਾਲਸਾ ਪੰਥ ਦੇ ਸੁਨਹਿਰੇ ਇਤਿਹਾਸ ਦੀ ਮਿਸਾਲ ਦਿੰਦੇ ਹਨ ਸਮੇਂ ਦੇ ਮਹਾਨ ਸ਼ਹੀਦਾਂ ਦਾ ਜੀਵਨ ਪੇਸ਼ ਕਰਦੇ ਹਨ ਅਤੇ ਮਹਾਨ ਸਿੱਖ ਜਥੇਦਾਰਾਂ ਮਿਸਲ ਸਰਦਾਰਾਂ ਤੇ ਜਰਨੈਲਾਂ ਬਾਰੇ ਲੈਕਚਰ ਦਿੰਦੇ ਹਨ ਦੂਜੇ ਪਾਸੇ ਆਖਦੇ ਹਨ ਕਿ ਪ੍ਰੋਫੈਸਰ ਸਾਹਿਬ ਸਿੰਘ ਜੀ ਹੀ ਵਿਆਕਰਣ ਅਨੁਸਾਰ ਗੁਰਬਾਣੀ ਦੇ ਅਰਥ ਕਰਕੇ ਸਿੱਖੀ ਦਾ ਸਹੀ ਪ੍ਰਚਾਰ ਕੀਤਾ ਤੇ ਇਹਨਾਂ ਤੋਂ ਪਹਿਲਾਂ ਉਦਾਸੀ ਨਿਰਮਲੇ ਟਕਸਾਲਾਂ ਦਾ ਤਾਂ ਬ੍ਰਾਹਮਣੀ ਬ੍ਰਾਹਮਣਵਾਦੀ ਪ੍ਰਚਾਰ ਸੀ ਹੁਣ ਵਿਚਾਰਨ ਵਾਲੀ ਗੱਲ ਹੈ ਕਿ ਜੇ ਬ੍ਰਾਹਮਣਵਾਦੀ ਕੂੜ ਪ੍ਰਚਾਰ ਸੀ ਤਾਂ ਉਸ ਦਾ ਫਲ ਵੀ ਕੂੜਾ ਹੋਣਾ ਚਾਹੀਦਾ ਹੈ ਜੇ ਬੀਜ ਕਿੱਕਰ ਦਾ ਹੈ ਤਾਂ ਸੇਵ ਕਿਸ ਤਰ੍ਹਾਂ ਲੱਗ ਸਕਦੇ ਹਨ ਦਸ਼ਮੇਸ਼ ਪਿਤਾ ਜੀ ਪਿੱਛੋਂ ਖਾਲਸਾ ਪੰਥ ਦੇ ਮਹਾਨ ਵਿਦਿਆ ਕੇਂਦਰ ਪੰਥ ਵਿੱਚ ਪ੍ਰਚਲਿਤ ਹੋਏ ਇੱਕ ਭਾਈ ਮਨੀ ਸਿੰਘ ਜੀ ਪਿੱਛੋਂ ਉਹਨਾਂ ਦੀ ਚਲਾਈ ਕਥਾ ਪਰੰਪਰਾ ਗਿਆਨਿਆਂ ਦੀ ਟਕਸਾਲ ਮਸ਼ਹੂਰ ਹੋਈ ਜਿਸ ਦਾ ਕੇਂਦਰ ਸ੍ਰੀ ਅੰਮ੍ਰਿਤਸਰ ਸੀ ਜੋ ਅੱਜ ਭੀ ਗਿਆਨੀ ਅਮੀਰ ਸਿੰਘ ਜੀ ਦੇ ਨਾਮ ਤੇ ਸੱਤੋ ਵਾਲੀ ਗਲੀ ਅੰਮ੍ਰਿਤਸਰ ਵਿੱਚ ਚੱਲ ਰਿਹਾ ਹੈ ਦੂਸਰਾ ਪ੍ਰਚਾਰ ਕੇਂਦਰ ਬਾਬਾ ਦੀਪ ਸਿੰਘ ਜੀ ਦਾ ਚਲਾਇਆ ਦਮਦਮਾ ਸਾਹਿਬ ਜੋ ਸੀ ਜੋ ਅੱਜ ਦਮਦਮੀ ਟਕਸਾਲ ਦੇ ਨਾਮ ਨਾਲ ਮਸ਼ਹੂਰ ਹੈ ਇਤਿਹਾਸਕ ਗੁਰਦੁਆਰਿਆਂ ਦਾ ਪ੍ਰਬੰਧ ਉਦਾਸੀ ਨਿਰਮਲ ਅਤੇ ਸੇਵਾ ਪੰਥੀਆਂ ਕੋਲ ਸੀ ਇਹਨਾਂ ਸੰਸਥਾਵਾਂ ਨੇ ਹੀ ਗੁਰ ਇਤਿਹਾਸ ਅਤੇ ਪੰਥਕ ਇਤਿਹਾਸ ਗੁਰੂ ਬਾਣੀ ਦੀਆਂ ਪੋਥੀਆਂ ਅਤੇ ਟੀਕੇ ਕਰਕੇ ਸਿੱਖੀ ਦਾ ਪ੍ਰਚਾਰ ਕੀਤਾ ਮਹਾਕਵੀ ਸੰਤੋਖ ਸਿੰਘ ਪੰਡਤ ਤਾਰਾ ਸਿੰਘ ਨਰੋਤਮ ਅਤੇ ਪ੍ਰਸਿੱਧ ਇਤਿਹਾਸ ਇਤਿਹਾਸਕਾਰ ਗਿਆਨੀ ਗਿਆਨ ਸਿੰਘ ਇਹਨਾਂ ਸੰਸਥਾਵਾਂ ਦੇ ਵੱਡੇ ਥੰਮ ਸਨ ਮਹਾਕਵੀ ਸੰਤੋਖ ਸਿੰਘ ਜੀ ਦਾ ਸੂਰਜ ਪ੍ਰਕਾਸ਼ ਗ੍ਰੰਥ ਤੇ ਗਿਆਨੀ ਗਿਆਨ ਸਿੰਘ ਜੀ ਦਾ ਤਵਾਰੀਖ ਗੁਰੂ ਖਾਲਸਾ ਰਤਨ ਸਿੰਘ ਭੰਗੂ ਦਾ ਸ੍ਰੀ ਗੁਰੂ ਪੰਥ ਪ੍ਰਕਾਸ਼ ਅਜਿਹੀਆਂ ਪੁਸਤਕਾਂ ਹਨ ਜਿਨ੍ਹਾਂ ਦੇ ਹਵਾਲੇ ਵੱਡੇ ਵੱਡੇ ਵਿਦਵਾਨ ਇਤਿਹਾਸਕਾਰ ਅਤੇ ਮਿਸ਼ਨਰੀ ਕਾਲਜ ਵਾਲੇ ਆਪ ਆਪਣੀਆਂ ਲਿਖਤਾਂ ਵਿੱਚ ਦਿੰਦੇ ਹਨ ਜੇ ਇਹਨਾਂ ਸੰਸਥਾਵਾਂ ਦੀਆਂ ਪੁਸਤਕਾਂ ਸਾੜ ਦਿੱਤੀਆਂ ਜਾਣ ਤਾਂ ਗੁਰ ਇਤਿਹਾਸ ਅਤੇ ਪੰਥਕ ਇਤਿਹਾਸ ਦਾ ਵਜੂਦ ਹੀ ਲੱਭਣਾ ਮੁਸ਼ਕਲ ਹੋ ਜਾਵੇਗਾ 19ਵੀਂ ਅਤੇ 20ਵੀਂ ਸਦੀ ਦੇ ਸਿੱਖ ਵਿਦਵਾਨਾਂ ਨੇ ਇਹਨਾਂ ਕਿਤਾਬਾਂ ਵਿੱਚੋਂ ਹੀ ਤੱਤ ਕੱਢ ਕੇ ਪੁਣ ਛਾਣ ਕਰਕੇ ਗੁਰ ਇਤਿਹਾਸ ਅਤੇ ਪੰਥਕ ਇਤਿਹਾਸ ਲਿਖਿਆ ਹੈ ਪਰ ਪ੍ਰੋਫੈਸਰ ਸਾਹਿਬ ਸਿੰਘ ਜੀ ਦੀ ਵਿਆਕਰਣ ਦਾ ਪੱਲਾ ਫੜਨ ਵਾਲੇ ਮਿਸ਼ਨਰੀ ਕਾਲਜਾਂ ਦੇ ਸੰਚਾਲਕ ਆਪਣੇ ਮੂਲ ਸਰੋਤਾਂ ਦੀਆਂ ਹੀ ਜੜਾਂ ਵੱਢਣ ਤੇ ਤੁਲੇ ਹੋਏ ਹਨ ਕਿ ਇਹ ਪੁਸਤਕਾਂ ਬ੍ਰਾਹਮਣਵਾਦੀ ਹਨ ਅਤੇ ਸਾੜ ਦਿੱਤੀਆਂ ਜਾਣੀਆਂ ਚਾਹੀਦੀਆਂ ਹਨ 18ਵੀਂ ਸਦੀ ਦਾ ਸ਼ਾਨਦਾਰ ਇਤਿਹਾਸ ਇਨ੍ਹਾਂ ਸਰੋਤਾਂ ਤੋਂ ਉਪਜਿਆ ਹੈ ਪ੍ਰੋਫੈਸਰ ਸਾਹਿਬ ਸਿੰਘ ਜੀ ਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਦਰਪਣ ਤਾਂ 1960 ਦੇ ਕਰੀਬ ਉਪਲਬਧ ਹੋਇਆ ਹੈ ਇਸ ਹਿਸਾਬ ਦਾ ਤਾਂ 1920 ਵਾਲਾ ਸਿੰਘ ਸਭਾ ਦੇ ਸੰਚਾਲਕ ਪ੍ਰਚਾਰਕ ਕੁਰਬਾਨੀਆਂ ਭਰਿਆ ਇਤਿਹਾਸ ਵੀ ਮਿੱਟੀ ਵਿੱਚ ਮਿਲ ਗਿਆ ਸਾਬਤ ਹੋ ਗਿਆ ਸਿੰਘ ਸਭਾ ਲਹਿਰ ਵੇਲੇ ਭੀ ਮਿਸ਼ਨਰੀ ਪੈਦਾ ਨਹੀਂ ਹੋਏ ਸਨ ਭਾਈ ਕਾਨ ਸਿੰਘ ਭਾਈ ਵੀਰ ਸਿੰਘ ਜੀ ਡਾਕਟਰ ਜੋਤ ਸਿੰਘ ਗਿਆਨੀ ਦਿੱਤ ਸਿੰਘ ਆਦਿ ਕਿਹੜੇ ਮਿਸ਼ਨਰੀ ਕਾਲਜ ਪੜ੍ਹੇ ਸਨ 20ਵੀਂ ਸਦੀ ਦਾ ਮਹਾਨ ਸਿੱਖ ਨਾਇਕ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਭੀ ਦਮਦਮੀ ਟੈਕਸਟਾਈਲ ਦੀ ਉਪਜ ਹੈ ਕੀ ਦਿੱਤਾ ਹੈ ਮਿਸ਼ਨਰੀ ਕਾਲਜਾਂ ਨੇ ਪੰਥ ਨੂੰ ਇਹਨਾਂ ਦੇ ਪ੍ਰਚਾਰ ਨੇ ਪੰਥਕ ਏਕਤਾ ਲੀਰੋ ਲੀਰ ਕੀਤੀ ਹੈ ਤੇ ਨਫ਼ਰਤ ਪੈਦਾ ਕੀਤੀ ਹੈ ਜਿਸ ਦਾ ਸਬੂਤ ਇੰਦਰ ਸਿੰਘ ਘੱਗਾ ਸੁਖਵਿੰਦਰ ਸਿੰਘ ਸਭਰਾ ਦੀਆਂ ਪੁਸਤਕਾਂ ਤੇ ਮੋਹਾਲੀ ਦੇ ਸਪੋਕਸਮੈਨ ਦਾ ਸੰਚਾਲਕ ਜੁਗਿੰਦਰ ਸਿੰਘ ਦੀਆਂ ਲਿਖਤਾਂ ਹਨ ਸੰਤ ਸਮਾਜ ਅਤੇ ਟਕਸਾਲ ਦੀਆਂ ਕਮਜ਼ੋਰੀਆਂ ਨੂੰ ਮਿਸ਼ਨਰੀ ਕਾਲਜ ਮੋਟੇ ਅੱਖਰਾਂ ਵਿੱਚ ਛਾਪਦੇ ਹਨ ਇੰਦਰ ਸਿੰਘ ਘੱਗਾ ਲਿਖਦਾ ਹੈ ਕਿ ਜਾਪ ਸਾਹਿਬ ਸ਼ਿਵ ਪ੍ਰਾਣ ਵਿੱਚ ਹੈ ਅਰਦਾਸ ਦੀ ਪਹਿਲੀ ਪੌੜੀ ਦੇਵੀ ਪੂਜਾ ਹੈ ਜੋ ਬੰਦ ਹੋਣੀ ਚਾਹੀਦੀ ਹੈ ਅਤੇ ਹੁਣ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਗੁਰੂ ਸਾਹਿਬਾਨ ਤੇ ਜੋ ਚੱਕੜ ਸਪੋਕਸਮੈਨ ਨੇ ਉਛਾਲਿਆ ਮਿਸ਼ਨਰੀ ਕਾਲਜ ਸੁਸਰੀ ਵਾਂਗ ਕਿਉਂ ਸੌਂ ਗਏ ਗੁਰਬਖਸ਼ ਸਿੰਘ ਕਾਲਾ ਅਫਗਾਨ ਦੀਆਂ ਕਰਤੂਤਾਂ ਅੱਜ ਜਗ ਜ਼ਾਹਰ ਹਨ ਜੋ ਜੋ ਖਿਲਵਾੜ ਇਸ ਨੇ ਵਿਪਰਨ ਕੀ ਰੀਤੋਂ ਸਜਦਾ ਮਾਰਗ ਦੀਆਂ ਕਿਤਾਬਾਂ ਵਿੱਚ ਪੰਥਕ ਮਰਿਆਦਾ ਅਤੇ ਸਿਧਾਂਤਾਂ ਨਾਲ ਕੀਤਾ ਹੈ ਪੜਿਆ ਹੀ ਪਤਾ ਲੱਗ ਸਕਦਾ ਹੈ ਪਰ ਮਿਸ਼ਨਰੀ ਕਾਲਜਾਂ ਨੇ ਮੌਨ ਧਾਰ ਲਈ ਅਖੇ ਚੱਲ ਹੋਊ ਆਪਾਂ ਕੀ ਲੈਣਾ ਹੈ ਇਸ ਲਈ ਇਹ ਇਸ ਲਈ ਕਿ ਇਹ ਆਪ ਇਸੇ ਸੋਚ ਦੇ ਧਾਰਨੀ ਹਨ ਆਮ ਸਿੱਖ ਸੰਗਤਾਂ ਨੂੰ ਮੂਰਖ ਬਣਾ ਰਹੇ ਹਨ ਇਹਨਾਂ ਦੇ ਅੰਦਰ ਕੁਝ ਹੋਰ ਹੈ ਤੇ ਬਾਹਰੋਂ ਹੋਰ ਹਨ ਜੁਗ ਜੁਗ ਆਪੋ ਆਪਣਾ ਧਰਮ ਹੈ ਪੂਰਾ ਥਾਟ ਬਣਾਇਆ ਪੂਰਾ ਵੇਖੋ ਇੱਕ ਸਮਾਨਾ ਇਸ ਪਰਪੰਚ ਮੈਂ ਸਾਚੇ ਨਾਮ ਕੀ ਵਡਿਆਈ ਮਤ ਕੋ ਧਰਹੋ ਗੁਮਾਨਾ ਸਤਗੁਰ ਕੀ ਜਿਸ ਨੂੰ ਮਤ ਆਵੈ ਸੋ ਸਤਗੁਰ ਮਾਹੇ ਸਮਾਨਾ ਇਹ ਬਾਣੀ ਜੋ ਜੀ ਹੋ ਜਾਣੈ ਤਿਸ ਅੰਤਰ ਰਵੈ ਹਰ ਨਾਮਾ ਰਹਾਉ ਚੋ ਜੁਗਾ ਕਾ ਹੁਣ ਨਬੇੜਾ ਨਰ ਮਨੁੱਖਾਂ ਨੂੰ ਏਕ ਨਿਧਾਨਾ ਜਤ ਸੰਜਮ ਤੀਰਥ ਉਹਨਾਂ ਜੁਗਾ ਕਾ ਧਰਮ ਹੈ ਕਲ ਮੈਂ ਕੀਰਤ ਹਰ ਨਾਮਾ ਜੁਗ ਜੁਗ ਆਪੋ ਆਪਣਾ ਧਰਮ ਹੈ ਸੋਧ ਦੇਖੋ ਬੇਦ ਪੁਰਾਨਾ ਗੁਰਮੁਖ ਜਿਨੀ ਧਿਆਇਆ ਹਰ ਹਰ ਜਗ ਤੇ ਪੂਰੇ ਪਰਵਾਨਾ ਕਹਤ ਨਾਨਕ ਸੱਚੇ ਸਿਉ ਪ੍ਰੀਤ ਲਾਏ ਚੁਕੈ ਮਨ ਅਭਮਾਨਾ ਕਹਤ ਸੁਣਤ ਸਬੈ ਸੁਖ ਪਾਵਹਿ ਮਾਨਤ ਪਾਹਿ ਨਿਧਾਨਾ ਗੁਰਬਾਣੀ ਦੇ ਇਸ ਪਾਵਨ ਸ਼ਬਦ ਦੇ ਪਵਿੱਤਰ ਉਪਦੇਸ਼ ਅਤੇ ਅੰਤਰੀਵ ਭਾਵ ਨੂੰ ਛੱਡ ਕੇ ਕਾਮਰੇਡੀ ਲਾਬੀ ਦੇ ਵਿਦਵਾਨ ਇਸ ਵਿੱਚੋਂ ਇੱਕ ਤੁਕ ਲੈ ਕੇ ਜੁਗ ਜੁਗ ਆਪੋ ਆਪਣਾ ਧਰਮ ਹੈ ਸੋਧ ਦੇਖੋ ਵੇਦ ਪੁਰਾਣਾ ਲੈ ਕੇ ਕੁਪ੍ਰਚਾਰ ਕਰ ਰਹੇ ਹਨ ਕਿ ਦੇਖੋ ਜੀ ਗੁਰਬਾਣੀ ਕਹਿ ਰਹੀ ਹੈ ਕਿ ਹਰ ਯੁੱਗ ਦਾ ਵੱਖੋ ਵੱਖਰਾ ਧਰਮ ਹੁੰਦਾ ਹੈ ਹੁਣ ਕਲਯੁਗ ਦਾ ਸਮਾਂ ਹੈ ਭਾਵ ਕਲਾ ਜਾਂ ਮਸ਼ੀਨਰੀ ਵਿਗਿਆਨ ਦਾ ਯੁੱਗ ਹੈ ਅਤੇ ਵਿਗਿਆਨ ਪੜ੍ਹਨਾ ਤੇ ਸਮਝਣਾ ਅਤੇ ਵਿਗਿਆਨ ਨੂੰ ਵਰਤਣਾ ਹੀ ਧਰਮ ਹੈ ਇਸ ਲਈ ਸਿੱਖ ਧਰਮ ਵੀ ਵਿਗਿਆਨਕ ਧਰਮ ਹੈ ਵਿਗਿਆਨ ਅਨੁਸਾਰ ਜੀਵਨ ਬਤੀਤ ਕਰਨਾ ਹੀ ਅਸਲੀ ਗੁਰੂ ਸਾਹਿਬ ਦਾ ਉਪਦੇਸ਼ ਹੈ ਅਤੇ ਇਹੀ ਭਗਤੀ ਹੈ ਇੰਦਰ ਸਿੰਘ ਘੱਗਾ ਦੀਆਂ ਲਿਖਤਾਂ ਵਿੱਚ ਇਹੀ ਵਿਚਾਰ ਭਾਰੂ ਹੈ ਸੁਖਵਿੰਦਰ ਸਿੰਘ ਸਭਰਾ ਦੀ ਕਿਤਾਬ ਸੰਤਾਂ ਦੇ ਕੌਤਕ ਭਾਗ 6ਵਾਂ ਦੇ ਪੰਨਾ 72 ਤੇ 73 ਤੇ ਵਿਗਿਆਨ ਦੇ ਗੁਣ ਗਾਏ ਗਾਏ ਗਏ ਹਨ ਸੁਖਮਨੀ ਦਰਸ਼ਨ ਦੇ ਅਖੀਰ ਵਿੱਚ ਜੋ ਵਿਗਿਆਨੀਆਂ ਦੀਆਂ ਉਪਲਬਧੀਆਂ ਦਰਸਾ ਕੇ ਵਿਗਿਆਨ ਦੀ ਉਪਮਾ ਕੀਤੀ ਹੈ ਤੋਂ ਸਿੱਧ ਹੁੰਦਾ ਹੈ ਕਿ ਸਭਰਾ ਦਾ ਪਰਮੇਸ਼ਰ ਅਤੇ ਪਰਮੇਸ਼ਰ ਦੀ ਭਗਤੀ ਦਾ ਦੂਰ ਦਾ ਵੀ ਰਿਸ਼ਤਾ ਨਹੀਂ ਇਹ ਵਿਗਿਆਨ ਅਤੇ ਵਿਗਿਆਨੀਆਂ ਦਾ ਸਿੱਖ ਹੈ